ਮਦਗਰ ਦਿਓ ਵੀ ਓ ਮਦਗਰ ਦਿਓ ਵੀ ਤਬ ਦੇ ਮਰ ਦਿਓ ਕਾਹੀ ਨਹੀਂ ਵਿਦ ਕਰ ਬਲ ਦੇ ਦਾ ਕੋ ਸਹਣ ਮਦੇ ਬਰ ਜਾਇਆ ਲੋਂਦੇ ਟੁਰਿਓ ਵੇਰਾਂ ਦੇ ਦਾ ਲਾਜ ਗੁਆਦ ਨਾ ਲਾਇਆ सुर से जल अज वीरा दे आस जवान हम शीरा दे आमद कर दी होए आमद कर दी होए तब दे मर दी आन दिमाग